ਤੇਰਾ ਅਹਿਸਾਸ ਨੈਣ ਮੇਰੇ ਵਿਆਕੁਲ ਰਹਿੰਦੇ ਹਨ ਨੈਣ ਮੇਰੇ ਵਿਆਕੁਲ ਰਹਿੰਦੇ ਹਨ ਕਰਨ ਨੂੰ ਬਸ ਤੇਰਾ ਹੀ ਦੀਦਾਰ ਕਰਨ ਨੂੰ ਬਸ ਤੇਰਾ ਹੀ ਦੀਦਾਰ ਕੰਨ ਮੇਰੇ ਤਰਸਦੇ ਹੀ ਰਹਿੰਦੇ ਹਨ ਕੰਨ ਮੇਰੇ ਤਰਸਦੇ ਹੀ ਰਹਿੰਦੇ ਹਨ ਸੁਣਨ ਨੂੰ ਬਸ ਤੇਰੀ ਹੀ ਆਵਾਜ਼ ਸੁਣਨ ਨੂੰ ਬਸ ਤੇਰੀ ਹੀ ਆਵਾਜ਼ ਜੀਬ ਵੀ ਤਾਂ ਚੱਲੀ ਜੀਬ ਵੀ ਤਾਂ ਚੱਲੀ ਚਾਹੁੰਦੀ ਹੈ ਬਸ ਤੇਰਾ ਹੀ ਨਾਂ ਲੈਣਾ ਬਸ ਤੇਰਾ ਹੀ ਨਾਂ ਲੈਣਾ ਦ੍ਰਿਸ਼ਟੀ ਤਾਂ ਸਦਾ ਲੋਚਦੀ ਹੈ ਦ੍ਰਿਸ਼ਟੀ ਸਦਾ ਲੋਚਦੀ ਹੈ ਬਸ ਕਰਨਾ ਤੇਰੇ ਹੀ ਚਰਨ ਸਪਰਸ਼ ਬਸ ਕਰਨਾ ਤੇਰੇ ਹੀ ਚਰਨ ਸਪਰਸ਼ ਕਲਪਨਾ ਮੇਰੀ ਉੱਡ ਜਾ ਬੈਂਦੀ ਹੈ ਕਲਪਨਾ ਮੇਰੀ ਉੱਡ ਜਾ ਬੈਂਦੀ ਹੈ ਬਸ ਤੇਰੇ ਹੀ ਕੋਲ ਕੋਲ ਬਸ ਸਿਰਫ ਤੇਰੇ ਹੀ ਕੋਲ ਕੋਲ ਜਿੰਦ ਮੇਰੀ ਭਰਪੂਰ ਰਹਿੰਦੀ ਹੈ ਜਿੰਦ ਮੇਰੀ ਭਰਪੂਰ ਰਹਿੰਦੀ ਹੈ ਤੇਰੇ ਹੀ ਅਹਿਸਾਸ ਨਾਲ ਮੇਰੇ ਸਭ ਪਾਸੇ ਮੇਰੇ ਸਭ ਪਾਸੇ ਤੂੰ ਹੀ ਹੈ ਤੂੰ ਹੀ ਤਾਂ ਹੈ ਬਸ ਤੂੰ ਹੈ ਤੂੰ ਹੀ ਤਾਂ ਹੈ